ਹੰਸ ਉਡਰ ਕੋਧਰੇ ਪਿਆ ਲੋਕ ਵਿਡਾਰਨ ਜਾਏ ਗਹਿਲਾ ਲੋਕ ਨਾ ਜਾਣਦਾ ਹੰਸ ਨਾ ਕੋਧਰਾ ਖਾਏ ਥੋੜੇ ਕੋਧਰਾ ਇਹ ਵੀ ਉਹੀ ਗੱਲ ਹੈ ਕਹਿੰਦੇ ਹੰਸ ਉਠ ਕੋਧਰੇ ਪਿਆ ਦੂਜੀ ਗੱਲ ਇਹ ਹੈ ਦੂਜੀ ਮਿਸਾਲ ਹੈ ਉਸੇ ਗੱਲ ਦੀ ਕੋਧਰਾ ਹੁੰਦਾ ਸਤਨਾ ਜੀ ਚ ਕਣਕ ਹੋਵੇ ਵਿੱਚੇ ਮਟਰ ਹੋਣ ਵਿੱਚੇ ਮਟਰੀ ਹੋਵੇ ਵਿੱਚੇ ਛੋਲੇ ਹੋਣ ਵਿੱਚੇ ਜੌਂ ਹੋਣ ਪੰਜ ਛੇ ਅਨਾਜ ਇਕੱਠੇ ਬੀਜਦੇ ਉਹਨੂੰ ਕੋਦਰਾ ਕਹਿੰਦੇ ਨੇ ਪੰਜਾਬੀ ਜਿਹਨੂੰ ਬੇੜਲਾ ਕਹਿੰਦੇ ਨੇ ਖਿਜੜੀ ਵਾਂਗੂ ਬੇੜਲਾ ਬੇੜਲਾ ਲਫ਼ਜ਼ ਹੈ ਕਹਿੰਦਾ ਕੀ ਬੀਜਿਆ ਬੇੜਲਾ ਬੀਜਿਆ ਬਰਾਂਡੀ ਬੇੜਲਾ ਵੀ ਦਿੰਦੇ ਸੀ ਜੇ ਘੱਟ ਵੀ ਪਿਆ ਚਲੋ ਕਣਕ ਨਹੀਂ ਹੋਈ ਥੋੜੇ ਹੋ ਜਾਣ ਵੀ ਜ਼ਮੀਨਾਂ ਚ ਅੱਗੇ ਬੀਜਦੇ ਸੀ ਉਹਨੂੰ ਕੋਦਰਾ ਕਹਿੰਦੇ ਸੀ ਉਧਰ ਕੋਦਰਾ ਕਹਿੰਦੇ ਨੇ ਇਧਰ ਜਿੱਧਰ ਫਰੀਦ ਹੈ ਆਪਣੇ ਬੇੜਾ ਕਹਿੰਦੇ ਨੇ ਉਹ ਕੋਦਰਾ ਕਹਿੰਦੇ ਜੋ ਨੇ ਕੋਦਰਾ ਕਹਿੰਦਾ ਹੰਸ ਉੱਠ ਕੋਦਰੇ ਪਿਆ ਹੰਸ ਉੱਡਰ ਕੋਦਰੇ ਪਿਆ ਲੋਕ ਬਿਡਾਰਨ ਜਾਏ ਉਹ ਕੇ ਕੋਦਰੇ ਦੇ ਖੇਚ ਬਹਿ ਗਿਆ ਜਾ ਕੇ ਸਤਨਾਜਾ ਅਨਾਜ ਦੀ ਕਥਾ ਕਹਾਣੀ ਸੀ ਉੱਥੇ ਇਹ ਜਿਹੜਾ ਸਾਡਾ ਹੈ ਨਾ ਸੰਤੋਖ ਸਿੰਘ ਦਾ ਕੋਦਰਾ ਹੀ ਹੈ ਤੋਂ ਤੋਂ ਨੇ ਜੋ ਲਿਖਿਆ ਹੈ ਆ ਗੁਰਦਾਸ ਨੇ ਲਿਖੇ ਦੇ ਨਾਂ ਤੇ ਲਿਖਾਇਆ ਇਹਨਾਂ ਨੇ ਗੁਰਦਾਸ ਨੇ ਤਾਂ ਖਰ ਨਹੀਂ ਲਿਖਿਆ ਇਹ ਸਭ ਕੋਦਰ ਗੁਰਬਾਣੀ ਨੂੰ ਛੱਡ ਕੇ ਸਭ ਕੋਦਰ ਹੀ ਹੈ ਜੋ ਲਿਖਾਇਆ ਹੋਇਆ ਉਹਨਾਂ ਦਾ ਜੇ ਹੰਸ ਵੀ ਜਾ ਕੇ ਬਹਿ ਗਿਆ ਗਾਂ ਕੋਦਰੇ ਦਾ ਖੇਤ ਸੀ ਕਥਾ ਉਡਾਰਨ ਜਾਏ ਲੋਕ ਕਹਿੰਦੇ ਵੀ ਤੂੰ ਆਪਾਂ ਚੱਲੀਏ ਇੱਥੇ ਕੀ ਲੈਣਾ ਬੈਠ ਕੇ ਤਾਂ ਇਹ ਤਾਂ ਕਥਾ ਹਿੰਦੂ ਮਤ ਦੀ ਹੋ ਰਹੀ ਆ ਸਿੱਖ ਕਹਿਣ ਵੀ ਆਪਾਂ ਚਲੋ ਚੱਲੀਏ ਉਹ ਕਹਿੰਦਾ ਬੈਠੇ ਰਹੋ ਆਪਾਂ ਨੇ ਕਿਹੜਾ ਖਾਣਾ ਇਹਨਾਂ ਦਾ ਤਾਂ ਦੇਖ ਲਈਏ ਇਹਨਾਂ ਦਾ ਜਿਹੜੀਆਂ ਗਲਤੀਆਂ ਨੇ ਇਹ ਆਪਾਂ ਦੇਖ ਕੇ ਕੱਲ ਨੂੰ ਇਹਨਾਂ ਦੇ ਗੱਲ 'ਚ ਪਾ ਦਾਂਗੇ ਇਹਨਾਂ ਦੇ ਹਾਰ ਇਹਨਾਂ ਦੇ ਬਾਗ ਦੇ ਫੁੱਲ ਲੈ ਕੇ ਹਾਰ ਬਣਾ ਕੇ ਇਹਨਾਂ ਦੇ ਗੱਲ 'ਚ ਕੱਲ ਨੂੰ ਪਾਉਣਾ ਆਪਾਂ ਨੇ ਜੋ ਤੋਂ ਸੁਣਾਗੇ ਤਾਂ ਹੀ ਉਹਨਾਂ ਤੇ ਕੋਈ ਟਿੱਪਣੀ ਕਰਾਂਗੇ ਕੱਲ ਨੂੰ ਵੀ ਇਹਨਾਂ ਕੋਲ ਕਿੰਨਾ ਹੈਗਾ ਕਿੱਥੇ ਕਿਥਾਈ ਇਹਨਾਂ ਦਾ ਆਖਰ ਇਹਨਾਂ ਦਾ ਵੀ ਧਰਮ ਹੈ ਕਿੱਥੋਂ ਉੱਕੇ ਹੋਏ ਨੇ ਕੱਲ ਨੂੰ ਕਰੈਕਸ਼ਨ ਕਰਨੀ ਹੈ ਇਹ ਤਰੀਕੇ ਨਾਲ ਗੱਲ ਕਹੀ ਹੋਈ ਆ ਹੰਸ ਨਾ ਕੋਦਰਾ ਖਾਏ ਕੋਦਰ ਹੰਸ ਦਾ ਹੀਰੇ ਮੋਤੀ ਖਾਂਦਾ ਉਹ ਕੋਦਰਾ ਕਿੱਥੋਂ ਖਾਂਦਾ ਇਹ ਕਥਾ ਕਹਾਣੀਆਂ ਚ ਕੋਦਰਾ ਹੀ ਆ ਵੇੜਾ ਹੀ ਆ ਸਤਨਾਜਾ ਇਹ ਸੰਸਾਰੀ ਲੋਕਾਂ ਦਾ ਢਿੱਡ ਦਾ ਭਰਿਆ ਜਾ ਸਕਦਾ ਇਹਦੇ ਨਾਲ ਜਿਵੇਂ ਇਹਨਾਂ ਨੇ ਕਥਾ ਬਣਾਈ ਹੈ ਭੀਲਣੀ ਦੀ ਕਥਾ ਬਣਾਈ ਹੈ ਮਾਤਾ ਸੁਰਖਣੀ ਦੀ ਕਥਾ ਬਣਾਈ ਹੈ ਸੰਸਾਰੀ ਲੋਕਾਂ ਦਾ ਢਿੱਡ ਭਰਦਾ ਇਹਦੇ ਨਾਲ ਨਿਰਾਕਾਰੀ ਲੋਕਾਂ ਦਾ ਖਾਣ ਮੂੰਹ ਚ ਪਾਉਣ ਦੇ ਕਾਬਲ ਵੀ ਨਹੀਂ ਹੈ ਨਿਰਾਕਾਰੀ ਦੁਨੀਆ ਦੇ ਲੋਕ ਦਾ ਵਿਚਾਰਨ ਦੇ ਇਹ ਤਾਂ ਵਿਚਾਰਨ ਦੇ ਕਾਬਲ ਨਹੀਂ ਹੋਣਾ ਦੇ ਹੈ ਇਹ ਗੱਲਾਂ ਉਹ ਤਾਂ ਵਿਚਾਰਦੇ ਵੀ ਨਹੀਂ ਇਹਨੂੰ ਵਿੱਚ ਕੀ ਰੱਖਿਆ ਕਹਿੰਦੇ ਗਹਿਲਾ ਲੋਕ ਨਾ ਜਾਣੀ ਬੇਵਕੂਫ ਲੋਕ ਨਹੀਂ ਜਾਣਦੇ ਕਿ ਹੰਸ ਦਾ ਕੋਧਰਾ ਖਾਂਦਾ ਹੀ ਨਹੀਂ ਹੁੰਦਾ ਤੁਸੀਂ ਕਹਿੰਦੇ ਡਾਕਟਰ ਜਾਣਦਾ ਹੰਸ ਨਾ ਕੋਧਰਾ ਖਾਏ ਉਹ ਕੋਧਰਾ ਖਾਂਦਾ ਹੁੰਦਾ ਹੰਸ ਉਹਨਾਂ ਨੂੰ ਹੰਸ ਬਾਰੇ ਗਿਆਨ ਨਹੀਂ ਅਸਲ ਚ ਜਿਹੜੇ ਡਾਉਣ ਜਾਂਦੇ ਉਹਦਾ ਤੇ ਦਾ ਕੀ ਅਸਰ ਪੈਣਾ ਸੰਤ ਨਾ ਛਾੜੇ ਸੰਤੀ ਕੋਟ ਕਮਲੇ ਸੰਤ ਕਰੋੜਾ ਸੰਤ ਬੈਠੇ ਨੇ ਖਾਰੇ ਕੋਧਰਾ ਉਹ ਉੱਥੇ ਖਾਂਦਾ ਹੀ ਨਹੀਂ ਉਹ ਤਾਂ ਹੀਰੇ ਮੋਤੀ ਦੇ ਬਿਨਾ ਖਾਂਦਾ ਹੀ ਕੁਛ ਨਹੀਂ ਉਹ ਸੰਤਾਂ ਦਾ ਖਾਣਾ ਉਹ ਸੰਤਾਂ ਦਾ ਖਾਣਾ ਉਹ ਆਪਣਾ ਖਾਣਾ ਖਾਂਦਾ ਉਹਨਾਂ ਦਾ ਨਹੀਂ ਖਾਂਦਾ ਉਹ ਕੋਧਰਾ ਬਥੇਰਾ ਉੱਤੇ ਚੱਲਦਾ ਲੰਗਰ ਕੋਧਰੇ ਦਾ ਹੀ ਚੱਲਦਾ ਜਿੱਤੇ ਸ਼ਬਦ ਦਾ ਲੰਗਰ ਚੱਲਣਾ ਸੀ ਉੱਤੇ ਕੋਧਰੇ ਦਾ ਲੰਗਰ ਚੱਲਦਾ ਬੜੇ ਬੜੇ ਜਿਹੜੇ ਵੀ ਦੀਵਾਨ ਲੱਗਦੇ ਨੇ ਨਾ ਤੇ ਸਭ ਕੋਧਰਾ ਵਰਤਦਾ ਹਾਂਜੀ